ਮਤੀ ਦੀ ਪੋਥੀ ਅਧਿਆਇ 1 ਈਸੂ ਹੋਰਾਂ ਦੀ ਬੰਸਾਵਲੀ ਅਸਾਂ ਦੇ ਕੁਲ ਪਿਤਾ ਇਬਰਾਹਿਮ ਕਨੇ ਇਸ ਤੇ ਬਾਅਦ ਰਾਜਾ ਦਾਊਦ ਦੇ ਬੰਸੇ ਤੇ ਈਸੂ ਮਸੀਹਾ ਤਿਕਰ ਬੰਸਾਵਲੀ ਇਹ ਹੈ ਇਬਰਾਹਿਮ ਇਸਹਾਕੇ ਦਾ ਪਿਓ ਥਾ ਇਸਹਾਕ ਯਾਕੂਬੇ ਦਾ ਪਿਓ ਥਾ ਯਾਕੂਬੇ ਤੇ ਯਹੂਦਾ ਕਨੇ ਹੋਰ ਵੀ ਪੁੱਤਰ ਜੰਮੇ ਯਹੂਦਾ ਫਿਰਸ ਕਨੇ ਜੋਰਾ ਦਾ ਪਿਓ ਥਾ ਕਨੇ ਇਹਨਾਂ ਦੀ ਮਾਂ ਤਾਮਾਰ ਥੀ ਪਰਿਸੇ ਤੇ ਹਿਸਰੋਨ ਜੰਮਿਆ ਹਿਸਰੋਨੇ ਤੇ ਇਰਾਮ ਜੰਮਿਆ ਇਰਾਮੇ ਤੇ ਅਮੀਨਾਦਾਬ ਅਮੀਨਾਦਾਬੇ ਤੇ ਨਹਿਸੋਨ ਨਹਿਸੋਨੇ ਤੇ ਸਲਮੋਨ ਕਨੇ ਸਲਮੋਨੇ ਤੇ ਬੁਆਜ ਜੰਮਿਆ ਬੁਆਜ ਤਿਸਾ ਰਹਾਬ ਤੇ ਜੰਮਿਆ ਥਾ ਜਿਹੜੀ ਦੂਜੀ ਜਾਤੀ ਦੀ ਥੀ ਬੁਆਜੇ ਕਨੇ ਤਿਸ ਦੀ ਘਰੇ ਵਾਲੀਆਂ ਰੂਤਾ ਤੇ ਓਵੇਦ ਜੰਮਿਆ ਰੂਤ ਵੀ ਦੂਜੀ ਜਾਤੀ ਦੀ ਥੀ ओबेदे ते इसे जम्मया कने इसे ते दाऊद राजा जम्मया कने राजा दाऊदे ते सुलेमान जम्मया सुलेमान तिसा ते जम्मया था जेड़ी पहले उरिया दी घरेवाली थी सुलेमान रहबामे दा प्यो था कने रहबाम अबिया दा प्यो था अबिया ते आसा जम्मया आसा ते यहोसापात यहोसापाते ते योराम जम्मया योराम उजिया दा पुरख था ਉਜੀਆ ਯੋਤਾਮੇ ਦਾ ਪਿਓ ਥਾ ਯੋਤਾਮ ਆਹਾਜੇ ਦਾ ਪਿਓ ਥਾ ਆਹਾਜੇ ਤੇ ਹਿਜਕੀਆ ਜੰਮਿਆ ਹਿਜਕੀਆ ਤੇ ਮਨਾਸੇ ਜੰਮਿਆ ਮਨਾਸੇ ਅਮੋਨੇ ਦਾ ਪਿਓ ਥਾ ਕਨੇ ਅਮੋਨ ਯੋਹੋਸੀਆ ਦਾ ਪਿਓ ਥਾ ਯੋਹੋਸੀਆ ਦੇ ਮਤੇ ਪੁੱਤਰ ਹੋਏ ਤਿਸ ਦੇ 21 ਪੋਤਰੂ ਦਾ ਨਾਂ ਯਕੁਨਿਆ ਥਾ ਤਿੰਨਾਂ ਦਿਨਾਂ 'ਚ ਬੈਬੀਲੋਨ ਦੇਸੇ ਦੇ ਲੋਕ ਸਾਰੇ ਇਜ਼ਰਾਈਲੀ ਲੋਕਾਂ ਜੋ ਗੁਲਾਮ ਬਣਾਏ ਨੇ ਆਪਣੇ ਦੇਸੇ ਜੋ ਲਈ ਗਏ ਥੇ ਬੈਬੀਲੋਨ ਨੇ ਜੋ ਲਈ ਜਾਣੇ ਦੇ ਬਾਅਦ ਯਕੁਨੀਆ ਤੇ ਸਾਲਤੀਲ ਜੰਮਿਆ ਕਨੇ ਸਾਲਤੀਲ ਤੇ ਜਰਵਾਬਿਲ ਕਨੇ ਜਰਵਾਵਿਲ ਤੇ ਅਬੀਹੂਦ ਜੰਮਿਆ ਅਬੀਹੂਦ ਤੇ ਏਲੀ ਅਕੀਮ ਜੰਮਿਆ ਕਨੇ ਏਲੀ ਅਕੀਮੇ ਤੇ ਅਜ਼ੋਰ ਜੰਮਿਆ ਅਜ਼ੋਰ ਸਦੋਕੇ ਦਾ ਪਿਓ ਥਾ ਸਦੋਕ ਆਖੀਮੇ ਦਾ ਪਿਓ ਥਾ ਕਨੇ ਆਖੀਮ ਇਲੀਹੂਦੇ ਦਾ ਇਲੀਹੂਦ ਇਲੀਆਜ਼ਰੇ ਦਾ ਪਿਓ ਥਾ ਇਲੀਆਜ਼ਰ ਮਤਾਨੇ ਦਾ ਪਿਓ ਥਾ ਕਨੇ ਮਤਾਨ ਯਾਕੂਬੇ ਦਾ ਪਿਓ ਥਾ ਯਾਕੂਬੇ ਤੇ ਸੈ ਯੂਸਫ ਜੰਮਿਆ ਜਿਹੜਾ ਮਰੀਮ ਦਾ ਘਰੇ ਵਾਲਾ ਥਾ ਕਨੇ ਮਰੀਮ ਤੇ ਈਸੂ ਦਾ ਜਨਮ ਹੋਇਆ ਜਿਸ ਜੋ ਮਸੀਹਾ ਗਲਾਉਂਦੇ ਹਨ ਇਸ ਤਰੀਕੇ ਨੇ ਈਸਾ ਬੰਸਾ ਵਲੀਆ ਜੋ 14 14 ਪੀੜ੍ਹੀਆਂ ਚ ਵੰਡਿਆ ਜਾਈ ਸਕਦਾ ਅਨਿਕੀ ਕੁਲ ਪਿਤਾ ਇਬਰਾਹਿਮ ਤੇ ਰਾਜਾ ਦਾਊਦ ਤਿਕਰ 14 ਪੀੜ੍ਹੀਆਂ ਕਨੇ ਦਾਊਦ ਤੇ ਲਈ ਨੇ ਗੁਲਾਮ ਬਣਾਈ ਨੇ ਬੇਬੀਲੋਨ ਦੇਸ਼ ਜੋ ਲਈ ਜਾਣੇ ਤਿਕਰ 14 ਹੋਰ ਪੀੜ੍ਹੀਆਂ ਹੋਈਆਂ ਕਨੇ ਬੇਬੀਲੋਨ ਦੇਸ਼ 'ਚ ਰਹਿਣੇ ਤੇ ਲਈ ਨੇ ਈਸੂ ਮਸੀਹ ਤਿਕਰ ਵੀ 14 ਪੀੜ੍ਹੀਆਂ ਹੋਈਆਂ ਈਸੂ ਮਸੀਹ ਦਾ ਜਨਮ ਈਸੂ ਮਸੀਹ ਦਾ ਜਨਮ ਇਆਂ ਹੋਇਆ ਈਸੂ ਦੀ ਮਾਂ ਮਰੀਮ ਜਾਲੂ ਕੁਵਾਰੀ ਥੀ તત્તીસદની મંગણી યુસુફ નાયંદે ਇੱਕੀ મોંડુગન ਹੋਈ ਉਥੀ ਅਪਰ ਵਿਆਹ ਹੋਣੇ ਤੇ ਪਹਿਲਾਂ ਹੀ ਪਤਾ ਲੱਗਾ ਭਈ ਪਰਮੇਸ਼ਰ ਦੀ ਇਹ ਪਵਿੱਤਰ ਆਤਮਾ ਦੀ ਸਮਰਥਨ ਹੈ ਤਿਸਾ ਦੇ ਪੈਰ ਭਾਰੀ ਹੋਈ ਗਏ ਥੇ ਅਪਰ ਤਿਸਾ ਦਾ ਮੰਗੇਤਰ ਯੂਸਫ ਇੱਕ ਭਲਾ ਮਾਨੂ ਥਾ ਸਤੀ ਸਾ ਜੋ ਬਦਨਾਮ ਨਹੀਂ ਕਰਨਾ ਚਾਹੁੰਦਾ ਥਾ ਇਸ ਤਾਈ ਸੈ ਤਿਸਾ ਕਨੇ ਚੁੱਪਚਾਪ ਹੀ ਮੰਗਣੀ ਤੋੜੀ ਦੇਣੇ ਦੇ ਬਾਰੇ ਚ ਸੋਚਣਾ ਲੱਗਿਆ ਤਿਸ ਜੋ ਸੋਚਦੇ ਸੋਚਦੇ ਹੀ ਨਿੰਦਰ ਆਈ ਗਈ ਤਾਂ 21 ਸਵਰਗਦੂਤਾਂ ਤਿਸ ਜੋ ਦਰਸ਼ਨ ਦੇ ਨੇ ਗਲਾਇਆ ਰਾਜਾ ਦਾਊਦ ਦੇ ਬੰਸਜ ਯੂਸਫ ਦਿਖ ਜਿਹੜਾ ਬੱਚਾ ਮਰੀਮ ਦੇ ਪੇਟੇ 'ਚ ਹੈ ਸਹਿ ਪਵਿੱਤਰ ਆਤਮਾ ਦੀ ਸਮਰਥਨ ਹੈ ਇਸ ਤਾਈ ਤੂੰ ਤਿਸਾ ਨਾਲ ਵਿਆਹ ਕਰਨੇ ਤੇ ਮਤ ਡਰ ਤਿਸਾ ਤੇ ਇੱਕ ਪੁੱਤਰ ਜੰਮਣਾ ਹੈ ਤਿੰਨੀ ਆਪਣੇ ਲੋਕਾਂ ਜੋ ਪਾਪਾਂ ਤੇ ਛਟਕਾਰਾ ਦੇਣਾ ਹੈ ਇਸ ਤਾਈ ਤੂੰ ਤਿਸ ਦਾ ਨਾਂ ਈਸੂ ਰੱਖਿਆ ਜਿਸ ਦਾ ਮਤਲਬ ਹੈ ਮੁਕਤੀ ਦਾਤਾ ਇਹ ਇਸ ਤਾਈ ਹੋਇਆ ਬਈ ਜਿਹੜੀ ਭਵਿਸ਼ਯਵਾਣੀ ਪ੍ਰਭੂ ਪਰਮੇਸ਼ਰ ਨੇ ਯਸਾਇਆ ਸੰਤੇ ਤੇ ਕਰਵਾਈ ਥੀ ਸਭ ਪੂਰੀ ਹੋਏ ਦਿਖਾ ਇੱਕ ਕੁਆਰੀਆ ਬਿਟੀਏ ਤੇ ਜਾਗਤ ਜਮਣਾ ਹੈ ਤਿਸ ਦਾ ਨਾਂ ਇਮੈਨੂਅਲ ਰੱਖਿਆ ਜਾਣਾ ਹੈ ਇਥੋਂ ਇਮੈਨੂਅਲ ਦਾ ਮਤਲਬ ਹੈ ਭਈ ਪਰਮੇਸ਼ਰ ਅਸਾਂ ਸੋਗੀ ਹਨ ਯੂਸਫੇ ਦੀ ਨਿੰਦਰ ਖੁੱਲੀ ਗਈ ਤਾਂ ਜਿਹਿਆਂ ਸਵਰਗਦੂਤੇ ਤਿਸ ਜੋ ਗਲਾਇਆ ਥਾ ਤਿੰਨੀ ਬਾਦੇ ਚ ਤਿੰਨੇ ਹੀ ਕੀਤਾ ਸੈ ਮਰੀਮਾ ਜੋ ਬਿਆਈ ਨੇ ਆਪਣੇ ਘਰ ਜੋ ਲੈ ਆਇਆ ਅਪਰ ਜਲੂ ਤਿਕਰ ਤਿੰਨੇ ਪੁੱਤਰ ਜੋ ਜਨਮ ਨਹੀਂ ਦੇ ਦਿੱਤਾ ਤਾਲੂ ਤਿਕਰ ਸੈਤੀ ਸਾ ਸੋਗੀ ਨਹੀਂ ਸੁੱਤਾ ਫਿਰ ਜਲੂ ਜਾਗਤ ਹੋਈ ਪਿਆ ਤਾਂ ਤਿੰਨੀ ਤਿਸ ਦਾ ਨਾਂ ਈਸੂ ਰੱਖਿਆ